ਭਾਈ ਭਿਖਾਰੀ ਵਾਲੀ ਗੱਲ ਬਣ ਗਈ ਸਤਿਗੁਰੂ ਵਾਲੀ ਸੀ ਇਸ ਨੇ ਬੜੇ ਥਰਮੇ ਨਾਲ ਬੜਾ ਦਿਲ ਰੱਖ ਕੇ ਤੇ ਪੁੱਤਰ ਦਾ ਸੰਸਕਾਰ ਕੀਤਾ ਪਾਠ ਰਖਾ ਦਿੱਤਾ ਤੇ ਜਿਸ ਦਿਨ ਪਾਠ ਦਾ ਭੋਗ ਪੈਣਾ ਸੀ ਸਾਰੇ ਪਿੰਡ ਵਿੱਚ ਰੋਟੀ ਵਾਸਤੇ ਸੱਦਾ ਦਿੱਤਾ ਉਹਨਾਂ ਸ਼ਰੀਕਾਂ ਨੂੰ ਜਿਨ੍ਹਾਂ ਨੇ ਪੁੱਤਰ ਕਤਲ ਕੀਤਾ ਉਹਨਾਂ ਨੂੰ ਜਾ ਕੇ ਘਰ ਘਰ ਆਖਿਆ ਕਿ ਤੁਸੀਂ ਆਪਣੇ ਮਨ ਵਿੱਚ ਕੁਝ ਰੱਖਿਓ ਐਸੀ ਗੱਲ ਨਾ ਲਿਆਉਣਾ ਮੈਂ ਤੁਹਾਡੇ ਨਾਲ ਮੇਰਾ ਤੁਹਾਡੇ ਤੇ ਕੋਈ ਇਤਰਾਜ਼ ਨਹੀਂ ਹੈ ਤੇ ਸਾਰੇ ਆਉਣਾ ਲੰਗਰ ਪਾਣੀ ਉੱਥੋਂ ਛਕਣਾ ਇਸ ਤੋਂ ਪਹਿਲਾਂ ਜਿਸ ਦਿਨ ਕਤਲ ਹੋਇਆ ਸੀ ਪੁਲਿਸ ਆਈ ਥਾਣੇਦਾਰ ਆਇਆ ਉਸ ਨੇ ਆਣ ਕੇ ਪੁੱਛਿਆ ਮਾਈ ਲਖਾ ਕਿੰਨੂੰ ਲਿਖਾਉਣਾ ਤੇਰਾ ਪੁੱਤਰ ਕਤਲ ਹੋ ਗਿਆ ਆਖੇ ਨਹੀਂ ਕਤਲ ਨਹੀਂ ਹੋਇਆ ਮੇਰਾ ਪੁੱਤਰ ਜਿਹਨੇ ਦਿੱਤਾ ਸੀ ਨਾ ਉਹ ਲੈ ਗਿਆ ਮੇਰੇ ਪੁੱਤਰ ਨੂੰ ਕੋਈ ਕਤਲ ਕਰਨ ਵਾਲਾ ਨਹੀਂ ਐਸੀ ਗੱਲ ਹੈ ਹੀ ਕੋਈ ਨਹੀਂ ਮੇਰਾ ਕਿਸੇ ਦੇ ਉੱਤੇ ਕੋਈ ਇਤਰਾਜ਼ ਨਹੀਂ ਤੁਸੀਂ ਜਾਓ ਘਰ ਨੂੰ ਉਤੇ ਜਿੰਨੀ ਉਮਰ ਲੈ ਕੇ ਆਇਆ ਸੀ ਭੋਗ ਕੇ ਚਲੇ ਗਿਆ ਐਡਾ ਵੱਡਾ ਹਿਰਦਾ ਮਾਈ ਦਾ ਆਖਰੀ ਭੋਗ ਵਾਲੇ ਦਿਨ ਸਾਰਿਆਂ ਨੂੰ ਸੱਦਾ ਦਿੱਤਾ ਜਿਸ ਵੇਲੇ ਸਾਰੇ ਸ਼ਰੀਕ ਆਏ ਲੰਗਰ ਛਕਣਾ ਸੀ ਹੁਣ ਦਿਲ ਵਿੱਚ ਭਾਨ ਪਈ ਲੰਗਰ ਛਕਣ ਨੂੰ ਜੀ ਨਾ ਕਰੇ ਪੁੱਤਰ ਕਤਲ ਕੀਤਾ ਹੋਇਆ ਸੀ ਸ਼ਰਮਿੰਦੇ ਹੋਏ ਘਾਟ ਮਹਿਸੂਸ ਕੀਤੀ ਬਹੁਤੇ ਸ਼ਰਮਿੰਦੇ ਹੋ ਕੇ ਤੇ ਲੰਗਰ ਛਕਣ ਤੋਂ ਪਹਿਲਾਂ ਜਾ ਕੇ ਇਕੱਠੇ ਹੋ ਕੇ ਤੇ ਮਾਤਾ ਦੇ ਚਰਨ ਫੜ ਲਏ ਇਹਨਾਂ ਨੇ ਆਖਿਆ ਮਾਂ ਤੂੰ ਧਨ ਹੈ ਸਾਨੂੰ ਨਹੀਂ ਸੀ ਪਤਾ ਤੇਰੀ ਕਿੱਥੋਂ ਤੱਕ ਪਹੁੰਚ ਹੈ ਅਸੀਂ ਭੁੱਲ ਗਏ ਤੇਰਾ ਪੁੱਤਰ ਅਸੀਂ ਤੇਰੇ ਪੁੱਤਰ ਦੇ ਕਾਤਲ ਆ ਸੀ ਅਸੀਂ ਲੰਗਰ ਨਹੀਂ ਛਕ ਸਕਦੇ ਸਾਡਾ ਮਨ ਨਹੀਂ ਮੰਨਦਾ ਤੇਰੇ ਨਾਲ ਅਸਾਂ ਜ਼ੁਲਮ ਕੀਤਾ ਉਹਨਾਂ ਆਖਿਆ ਮੈਂ ਤੇ ਨਹੀਂ ਤੁਹਾਨੂੰ ਆਖਿਆ ਕੁਝ ਵੀ ਜ਼ੁਲਮ ਤੇ ਤੁਹਾਡੀ ਦ੍ਰਿਸ਼ਟੀ ਵਿੱਚ ਹੈ ਮੇਰੀ ਦ੍ਰਿਸ਼ਟੀ ਵਿੱਚ ਕੋਈ ਜ਼ੁਲਮ ਨਹੀਂ ਹੈ ਮੇਰੀ ਦ੍ਰਿਸ਼ਟੀ ਵਿੱਚ ਤੁਸੀਂ ਇੱਕੋ ਜਿਹੇ ਹੋ ਜਿਸ ਤਰ੍ਹਾਂ ਬਾਕੀ ਨੇ ਮੈਂ ਕਹਿੰਦਾ ਐਸੀ ਦ੍ਰਿਸ਼ਟੀ ਮਿਲ ਗਈ ਸਤਗੁਰਾਂ ਤੋਂ ਆਪਣੇ ਪੁੱਤਰ ਦੇ ਕਾਤਲਾਂ ਨੂੰ ਕਾਤਲ ਨਹੀਂ ਮੰਨਿਆ ਸਾਰਿਆਂ ਨੂੰ ਇੱਕੋ ਜਿਹਾ ਜਾਣ ਕੇ ਤੇ ਲੰਗਰ ਪਾਣੀ ਛਕਾ ਕੇ ਆਪਣੇ ਪੁੱਤਰ ਦਾ ਭੋਗ ਪਾ ਦਿੱਤਾ ਐਸੀ ਦ੍ਰਿਸ਼ਟੀ ਮਿਲਦੀ ਆ ਗੁਰੂ ਤੋਂ ਸੋ ਮੈਂ ਅਰਜ ਕਰ ਰਿਹਾ ਸਾਂ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਇੱਕ ਸੰਤ ਸੰਤ ਸੀ ਸਾਧੂ ਦੀ ਕਥਾ ਆਈ ਬਾਹਰ ਪਿੰਡ ਤੋਂ ਆਪਣਾ ਛੋਟਾ ਜਿਹਾ ਕੁਟਿਆ ਬਣਾਈ ਹੋਈ ਹੈ ਉਹਦੇ ਵਿੱਚ ਰਹਿੰਦਾ ਸਾਰਾ ਦਿਨ ਜਦੋਂ ਕਿਤੇ ਲੰਗਰ ਪਾਣੀ ਦੀ ਜ਼ਰੂਰਤ ਪੈਂਦੀ ਹੈ ਕਿਸੇ ਦੇ ਘਰੋਂ ਛਕ ਆਉਂਦਾ ਪਿੰਡੋਂ ਬਾਹਰ ਜਾ ਕੇ ਰਹਿਸ਼ ਕੀਤੀ ਹੋਈ ਹੈ ਸਿਆਲ ਦੇ ਦਿਨ ਨੇ ਅੰਦਰ ਬੈਠਾ ਹੋਇਆ ਸੀ ਇਸ ਨੇ ਵੇਖਿਆ ਰਾਤ ਦੇ ਸਮੇਂ ਅੰਧੇਰੀ ਰਾਤ ਵਿੱਚ ਇੱਕ ਚੋਰ ਆ ਗਿਆ ਸੰਤਾਂ ਦੀ ਕੁਟਿਆ ਵਿੱਚ ਆਣ ਵੜਿਆ ਚੋਰ ਤੇ ਚਾਰ ਚਫੇਰੇ ਲੱਭਦਾ ਫਿਰੇ ਹੁਣ ਸੰਤਾਂ ਕੋਲ ਹੈ ਹੀ ਕੁਛ ਨਹੀਂ ਸੀ ਲੱਭਣਾ ਕੀ ਸੀ ਉਥੋਂ ਲੱਭੇ ਕੁਛ ਨਾ ਸੰਤ ਨੇ ਸੋਚਿਆ ਮਨਾ ਅੱਜ ਚੋਰ ਆਇਆ ਆਪਣੇ ਘਰ ਤੇ ਇਹ ਚੋਰ ਹੁੰਦੇ ਨੇ ਰਾਜੇ ਮਹਾਰਾਜਿਆਂ ਦੇ ਪਰੌਣੇ ਇਹ ਤੇ ਸ਼ਾਹੂਕਾਰਾਂ ਦੇ ਪਰੌਣੇ ਹੁੰਦੇ ਨੇ ਮੇਰੇ ਘਰ ਚੋਰ ਆਇਆ ਤੇ ਇਹਦਾ ਸਤਕਾਰ ਕਰਨਾ ਚਾਹੀਦਾ ਇਹਨੂੰ ਕੁਝ ਦੇਣਾ ਚਾਹੀਦਾ ਕੋਲ ਕੁਝ ਨਹੀਂ ਇੱਕੋ ਹੀ ਇੱਕ ਕੰਬਲ ਸੀ ਕੋਲ ਉੱਤੇ ਲੈ ਕੇ ਸੰਤ ਇੱਕ ਨੁਕਰੇ ਲੱਗਾ ਹੋਇਆ ਸੋਚਿਆ ਮਨਾ ਹੋਰ ਤੇ ਕੁਛ ਹੈ ਨਹੀਂ ਇਹਨੂੰ ਕੰਬਲ ਦੇ ਦਈਏ ਲਾ ਕੇ ਕੰਬਲ ਉਤੋਂ ਨਾ ਤੇ ਉਹ ਹਨੇਰੇ ਵਿੱਚ ਫਿਰਦਾ ਪਿਆ ਸੀ ਜ਼ੋਰ ਨਾਲ ਉਹਦੇ ਅੱਗੇ ਸੁੱਟ ਦਿੱਤਾ ਕੰਬਲ ਤੇ ਆਖਿਆ ਵੀ ਗੁਰਮਖਾ ਅੱਜ ਮੇਰੇ ਕੋਲ ਕੰਬਲ ਹੀ ਹੈ ਇਹ ਕੰਬਲ ਲੈ ਜਾ ਤੇ ਜਦੋਂ ਕਿਤੇ ਫੇਰ ਆਵੇਂਗਾ ਤੇ ਆਉਣਾ ਹੋਏਗਾ ਤੇ ਮੈਨੂੰ ਦੱਸ ਦੀ ਤੇਰੇ ਵਾਸਤੇ ਜ਼ਰੂਰ ਕੁਛ ਨਾ ਕੁਛ ਲਿਆ ਕੇ ਰੱਖਾਂਗਾ ਚੋਰ ਚੋਰੀ ਕਰਨ ਆਇਆ ਪਰ ਇੱਥੇ ਚੋਰ ਚੋਰ ਨਹੀਂ ਦਿਸ ਰਿਹਾ ਸੰਤਾਂ ਦੀ ਦ੍ਰਿਸ਼ਟੀ ਵਿੱਚ ਚੋਰ ਵੀ ਚੋਰ ਨਹੀਂ ਕੰਬਲ ਦੇ ਦਿੱਤਾ ਉਹਨਾਂ ਆਖਿਆ ਕਮਾਲ ਹੋ ਗਿਆ ਐਸਾ ਬੰਦਾ ਅੱਜ ਤੱਕ ਨਹੀਂ ਵੇਖਿਆ ਭਈ ਆਪਣਾ ਇੱਕੋ ਹੀ ਕੰਬਲ ਹੈ ਕੋਲ ਤੇ ਉਹ ਵੀ ਲਾ ਕੇ ਮੈਨੂੰ ਦੇ ਦਿੱਤਾ ਹੈ ਕਿਤੇ ਫਸਾ ਨਾ ਦੇ ਨਸਣ ਲੱਗਾ ਸੰਤ ਨੇ ਆਖਿਆ ਸੰਤਾਂ ਨੇ ਆਖਿਆ ਗੁਰਮਖਾ ਜਾਂਦਾ ਹੋਇਆ ਦਰਵਾਜ਼ਾ ਬੰਦ ਕਰ ਦੇ ਤੇ ਮੇਰਾ ਧੰਨਵਾਦ ਕਰ ਜਾ ਫਿਰ ਤੂੰ ਚੋਰ ਨਹੀਂ ਰਹੇਗਾ ਇਹਨੇ ਜਲਦੀ ਨਾਲ ਆਖਿਆ ਤੇਰਾ ਧੰਨਵਾਦ ਤੇ ਦਰਵਾਜ਼ਾ ਬੰਦ ਕਰਕੇ ਨਿਕਲ ਗਿਆ ਬਾਹਰ ਜਾਂਦਾ ਫੜਿਆ ਗਿਆ ਪੁਲਿਸ ਨੇ ਫੜ ਲਿਆ ਥਾਣੇ ਲੈ ਗਏ ਚੋਰਾਂ ਦਾ ਜੋ ਹਾਲ ਹੁੰਦਾ ਤੁਹਾਨੂੰ ਪਤਾ ਹੀ ਹੈ ਪੁੱਛਿਆ ਕੰਬਲ ਕਿੱਥੋਂ ਲਿਆਂਦਾ ਕਹਿੰਦਾ ਸੰਤ ਕੋਲੋਂ ਲਿਆਂਦਾ ਸੰਤਾਂ ਨੂੰ ਬੁਲਾ ਲਿਆ ਇਹ ਕੰਬਲ ਤੁਹਾਡਾ ਉਹਨਾਂ ਆਖਿਆ ਨਹੀਂ ਹੈ ਤੇ ਮੇਰਾ ਪਰ ਤੁਸਾਂ ਤੁਹਾਡਾ ਕੀ ਮਤਲਬ ਹੈ ਉਹਨਾਂ ਆਖਿਆ ਜੀ ਇਹ ਚੋਰ ਹੈ ਚੋਰ ਅਸਾਂ ਫੜਿਆ ਸੰਤਾਂ ਆਖਿਆ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਇਹ ਚੋਰ ਨਹੀਂ ਇਹ ਤੇ ਤੁਹਾਡੀ ਦ੍ਰਿਸ਼ਟੀ ਵਿੱਚ ਚੋਰ ਹੈ ਮੇਰੀ ਦ੍ਰਿਸ਼ਟੀ ਵਿੱਚ ਚੋਰ ਨਹੀਂ ਇਹ ਕੰਬਲ ਮੈਂ ਦਿੱਤਾ ਇਹਨੂੰ